ਗੁਰਮੁਖ ਪਰਚਾ ਵੇਦ ਵਿਚਾਰੀ ਗੁਰਮੁਖ ਪਰਚਦਾ ਉਹ ਗੁਰਮੁਖ ਦਾ ਪਰਚਾ ਕੀ ਹੈ ਗਿਆਨ ਵਿਚਾਰ ਵੇਦ ਵਿਚਾਰੀ ਗੁਰਬਾਣੀ ਦੀ ਵਿਚਾਰ ਗੁਰਬਾਣੀ ਵੀ ਵੇਦ ਵਿਚਾਰੀ ਹੈ ਇੱਥੇ ਵੇਦ ਵਿਚਾਰੀ ਲਿਖਿਆ ਉਹ ਪਰਚਾ ਸ਼ਬਦ ਹੈ ਜੇ ਵੇਦ ਵਿਚਾਰੀ ਹੈ ਗੁਰਮੁਖ ਪਰਚਦਾ ਹੈ ਉਹਨੂੰ ਕਹਿੰਦੇ ਨੇ ਫਿਰ ਗੁਰਬਾਣੀ ਜੇ ਅਸੀਂ ਵੇਦ ਕਹਤਾ ਫਿਰ ਕੀ ਇਹਨਾਂ ਨੂੰ ਸੂਲ ਕੇ ਹੁੰਦਾ ਇਹਨਾਂ ਨੂੰ ਗੁਰੂ ਨਾਨਕ ਤਾਂ ਕਹਿੰਦੇ ਬੇਲ ਵਿਚਾਰ ਚ ਪਰਚਦਾ ਫਿਰ ਕਿਹੜੇ ਬੇਦ ਚ ਪਰਚੋਂ ਹੁਣ ਤੁਸੀਂ ਜਾ ਕਿਹੜੇ ਬੇਲ ਵਾਲਾ ਇਸ਼ਾਰਾ ਇੱਥੇ ਇਹਨਾਂ ਨੂੰ ਅਸਲ ਚ ਇਹਨਾਂ ਦੇ ਅੰਦਰ ਅਲਰਜੀ ਹੈ ਇੱਕ ਬੇਦ ਦੇ ਖਿਲਾਫ ਐਵੇਂ ਅਲਰਜੀ ਹੋਈ ਹੈ ਵਿਦਵਾਨਾਂ ਨੇ ਨਫ਼ਰਤ ਇਹਨਾਂ ਨੂੰ ਗੁਰਬਾਣੀ ਦੀ ਸਮਝ ਕੋਈ ਨਹੀਂ ਹੈ ਵੀ ਬੇਦ ਕਿਹਨੂੰ ਕਹਿੰਦੇ ਨੇ ਗਿਆਨ ਵਿਚਾਰ ਵਿੱਚ ਪਰਚਦਾ ਬੇਦ ਵੀ ਨਾ ਰੱਖ ਅਸੀਂ ਗੁਰੂ ਨਾਲ ਰੱਖ ਲਿਆ ਗ੍ਰੰਥ ਦਾ ਕੀ ਰਾਈਟ ਸੀ ਸਾਥ ਰੱਖਣ ਦਾ ਸਾਨੂੰ ਕਿਹਨੇ ਦਿੱਤਾ ਸੀ ਅੱਖ ਰੱਖਣ ਦਾ ਜੋ ਪੁੱਛਣ ਵੀ ਤੁਸੀਂ ਕਿਉਂ ਰੱਖਿਆ ਵੇ ਪੋਤੀ ਸਾਹਿਬ ਤੁਹਾਡੇ ਗੁਰੂਆਂ ਨੇ ਨੌ ਰੱਖਿਆ ਤੁਸੀਂ ਕਰ ਰੱਖਿਆ ਕਿਉਂ ਰੱਖਿਆ ਸਾਡੇ ਕੋਈ ਜਵਾਬ ਹੈ ਕੋਈ ਜਵਾਬ ਅਸੀਂ ਤਾਂ ਮਰਜੀ ਉਹਨਾਂ ਨੇ ਵੀ ਵੇਦ ਨਾਲ ਰੱਖ ਲਿਆ ਉਹ ਗ੍ਰੰਥ ਨੂੰ ਵੇਦ ਕਹਿਣ ਲੱਗੇ ਉਹਦੇ ਗਿਆਨ ਸੀ ਅਸਲ ਵਿੱਚ ਵੇਦ ਦਾ ਗਿਆਨ ਆਦਮ ਗਿਆਨ ਦੇ ਗ੍ਰੰਥ ਨੂੰ ਵੇਦ ਕਹਿੰਦੇ ਨੇ ਪਰ ਹਰ ਕਿਸਮ ਦੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਕੀ ਕੀਤਾ ਬਾਅਦ ਦੇ ਵਿੱਚ ਹਰ ਕਿਸਮ ਦਾ ਗਿਆਨ ਰੜ ਕਰਦਾ ਇਹਦੇ ਵਿੱਚ ਵੀ ਹਰ ਕਿਸਮ ਦਾ ਗਿਆਨ ਗੁਰਬਾਣੀ ਚ ਜੋ ਕੰਚਨ ਸੋਹਾਗਾ ਲੈ ਗਿਆਨ ਜੇ ਤੁਸੀਂ ਸੋਨਾ ਢਾਲਣਾ ਸੋਹਾਗੇ ਦੀ ਲੋੜ ਹੈ ਇਹ ਗਿਆਨ ਹੀ ਹੈ ਇਹ ਸਭ ਸਾਰੇ ਗਿਆਨ ਦੇ ਪਰ ਵਿਚੇ ਪਿਆ ਇਹਦੇ ਫਿਰ ਕੱਢ ਦੋ ਬਾਹਰ ਹੈ ਜਾਂ ਗਿਆਨ ਉੱਥੇ ਪਿਆ ਸਗਲ ਦੂਦ ਮੈਂ ਕੀਆ ਇੱਥੇ ਦਾ ਗਿਆਨ ਇਹ ਸੰਸਾਰੀ ਸੱਚ ਨੂੰ ਨਿਰਾਕਾਰੀ ਸੱਚ ਨੂੰ ਸਮਝਾਉਣ ਵਾਸਤੇ ਸੰਸਾਰੀ ਸੱਚ ਦਾ ਐਗਜ਼ਾਮਪਲ ਦਿੱਤੀ ਹੈ ਹਾਂ ਜੋ ਮਨ ਫਲ ਫਲ ਪਾਕੇ ਭੁੱਲ ਗਏ ਬਹੁਤ ਨਾ ਲੱਗੇ ਡਰ ਸਮਝਾਇਆ ਸਮਝਾਉਂਦੇ ਕਿਵੇਂ ਇਹ ਵੇਦ ਵਿਚਾਰੀ ਹੈ ਇਹ ਗੁਰਬਾਣੀ ਸਾਹਿਬ ਵੇਦ ਹੈ ਇਹ ਵਿਚਾਰ ਨਹੀਂ ਹੁੰਦੇ ਵੇਦ ਕੋਲ ਦੇ ਉਹਨਾਂ ਨੇ ਬਣਾ ਲਏ ਚਾਰ ਵੇਦ ਬੂਰਖਾਨੇ ਬਣਾ ਲਏ ਵੇਦ ਕੋਈ ਹੈ ਜੁਗ ਵੀ ਇੱਕੋ ਹੀ ਹੈ ਚਾਰ ਨਹੀਂ ਹੈ ਤੈਨੂੰ ਤਾਂ ਮਾਇਆ ਜਨੇ ਮਾਇਆ ਉਹਦੇ ਵਿੱਚ ਹੀ ਹੈ ਜੁਗ ਚਾਰ ਨੇ ਇਹਨਾਂ ਨੇ ਬਣਾ ਲਏ ਚਾਰ ਨਹੀਂ ਜੁਗ ਇੱਕੋ ਹੀ ਹੈ ਸਤਜੁਗ ਗਾ ਕੱਲੇ ਜਿਹੜਾ ਹਮੇਸ਼ਾ ਰਹਿਣਾ ਇਹ ਜੁਗਾਂ ਦਾ ਗਿਆ ਕਦੇ ਪਹਿਲਾਂ ਉਹਦੇ ਨੇ ਕਦੇ ਹਟ ਜਾਂਦੇ ਨੇ ਇਹ ਤਾਂ ਭਵ ਸਾਹਿਬ ਦੇ ਯੁੱਗ ਨੇ ਤੈਨੂੰ ਸਾਹਿਬ ਸਾਗਰ ਸੁਖ ਸਾਗਰ ਬੋਲੇ ਸੁਖ ਸਾਗਰ ਦੇ ਅੰਦਰ ਇਹਨੇ ਫਿਰ ਜੁਗ ਹੈ ਇਹ ਤਾਂ ਉਹ ਜੁਗ ਦੇ ਵਿੱਚੇ ਨੇ ਜੁਗ ਦੇ ਤਿੰਨ ਜੁਗ ਹੋਰ ਅਸਲ ਚ ਕੋਈ ਜੁਗ ਹੈ ਜਿਹੜਾ ਵਿਚਾਰਾਂ ਦਾ ਕੋਈ ਹੈ ਤੇ ਦਾ ਕਦੇ ਰਹਿ ਲੋੜ ਪੈਣ ਤੇ ਪੈਦਾ ਹੋ ਜਾਂਦਾ ਹੈ ਫਿਰ ਖਤਮ ਹੋ ਜਾਂਦਾ ਹੈ ਅੰਦਰੇ ਪੈਦਾ ਹੁੰਦਾ ਨੇ ਅੰਦਰੇ ਹੀ ਖਤਮ ਹੋ ਜਾਂਦਾ ਜਿਵੇਂ ਪਾਣੀ ਵਿੱਚੋਂ ਚਪੱਤੀ ਪੈਦਾ ਹੋ ਜਾਂਦੀ ਹੈ ਚਪੱਤੀ ਦਾ ਇੱਕ ਹੁੰਦੀ ਹੈ ਚਾਰ ਪੱਤੇ ਹੁੰਦੇ ਨੇ ਉਹਦੇ ਤੇ ਪਾਣੀ ਦੇ ਵਿੱਚ ਪੈਦਾ ਹੋ ਜਾਂਦੀ ਹੈ ਉਹ ਪਾਣੀ ਦੇ ਵਿੱਚ ਹੀ ਗਲ ਜਾਂਦੀ ਹੈ ਮਾਇਆ ਦਾ ਉਹ ਚੀਜ਼ ਹੈ ਵਿੱਚੋਂ ਹੀ ਪੈਦਾ ਹੁੰਦੀ ਹੈ ਹੀ ਗਲ ਜਾਂਦੀ ਹੈ ਇਹਦੀ ਕੀ ਗੱਲ ਕਰਦੀ ਫਿਰ ਜੁਗਾਂ ਦੀਆਂ ਨੇ ਜੁਗਾਂ ਨੂੰ ਕਿਉਂ ਅਸੀਂ ਮਾਨਤਾ ਦਈਏ ਮਾਨਤਾ ਦਈਏ ਇੱਕੋ ਹੀ ਰਹਿਣਾ ਹਰ ਵਕਤ ਜਿਨ੍ਹਾਂ ਨੇ ਤਨਾਂ ਨੂੰ ਮਾਨਤਾ ਦਿੱਤੀ ਹੈ ਪੰਡਤ ਨੇ ਵਿਦਵਾਨ ਗੁਰਮੁਖੀ ਦਿੱਤੇ ਤਨਾਂ ਨੂੰ ਬੁਲਤ ਤਿੰਨ ਹੈ ਵੀ ਕੀ ਕਾਲਪਨ ਕਰਦੇ ਤਿੰਨ ਕਲਪਤ ਇੱਕ ਸੰਘਾਸਨ ਸੋਇਆ ਸੁਪਨਾ ਇਹ ਤਾਂ ਸੁਪਨਾ ਇਹ ਸੁਪਨਾ ਦੇ ਜੋ ਨੇ ਤਿੰਨ ਨਾਲੇ ਕਹਿੰਦਾ ਸੁਪਨਾ ਸੱਚਾ ਨਹੀਂ ਹੁੰਦਾ ਇਹ ਲੱਗਦਾ ਨੇ ਸੱਚੇ ਹੁਣ ਇੱਥੇ ਕੁਝ ਨਹੀਂ ਸੱਚ ਹੈ ਜੋ ਸੱਚੇ ਨਹੀਂ ਹੈ ਉਹਨੂੰ ਮੰਨੀਏ ਅਸੀਂ ਜੋ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਜੋ ਹੈ ਹੀ ਕੂੜ ਉਹ ਮਾਨਤਾ ਸੀ ਕਿਉਂ ਹੈ ਇਹ ਤਾਂ ਧੂਏ ਦਾ ਪਹਾੜ ਹੈ ਬਸ ਜਿਹੜੇ ਨੂੰ ਸੱਚ ਮੰਨਦੇ ਨੇ ਉਹਨਾਂ ਵਾਸਤੇ ਹੈਗਾ ਜਿਹੜੇ ਨਹੀਂ ਮੰਨਦੇ ਉਹਨਾਂ ਵਾਸਤੇ ਕੁਝ ਨਹੀਂ ਮੰਨਣ ਵਾਸਤੇ ਗੁਰਮੁਖ ਪਰਚਾ ਤਰੀਆ ਤਾਰੀ ਗੁਰਮੁਖ ਪਰਚਾ ਵੇਦ ਵਿਚਾਰੀ ਗੁਰਮੁਖ ਪਰਚਾ ਗੁਰਮੁਖੀ ਪਰਚੇ ਨਾਲ ਤਰੀਏ ਤਾਰੀ ਜੇ ਵੇਦ ਵਿਚਾਰੀ ਹੈ ਤਾਂ ਤਾਰੀ ਵੀ ਤਰੀ ਹੋਈ ਹੈ ਸੰਸਾਰ ਡੁੱਬਦਾ ਨਹੀਂ ਉੱਪਰ ਤਰਦਾ ਜਿੰਨਾ ਜਰ ਗੁਰਬਾਣੀ ਦੀ ਵਿਚਾਰ ਕਰੋਗੇ ਉਹਨਾਂ ਜਰ ਡੁੱਬਦੇ ਹੀ ਨਹੀਂ ਉੱਪਰ ਤਰਦੇ ਰਹੋਗੇ ਜੇ ਸਰੀਰ ਛੱਡਣ ਵੇਲੇ ਵੀ ਇਹ ਵਿਚਾਰ ਚੱਲਦੀ ਰਹੇਗੀ ਉਹ ਡੁੱਬਿਆ ਹੀ ਨਹੀਂ ਕਰੇ ਕਹਿਣ ਦਾ ਮਤਲਬ ਇਹ ਹੈ ਕਹਿਣ ਦਾ ਮਤਲਬ ਇਹ ਹੈ ਕਿ ਸਰੀਰ ਛੱਡਣ ਵੇਲੇ ਜੋ ਵਿਚਾਰ ਦੇ ਵਿੱਚ ਜ਼ਰੂਰ ਰਹਿਣਾ ਉਦੋਂ ਗਲਤੀ ਨਹੀਂ ਕਰਨੀ ਪਹਿਲਾਂ ਜਾਇ ਹੋ ਗਈ ਜੋ ਇੱਕ ਛਣ ਨਾ ਇੱਕ ਜਿੱਤ ਧਿਆਇਓ ਕਾਲ ਫਾਸ ਕੇ ਵੇਚ ਲੋ ਇਹ ਅਲਰਟ ਕੀਤਾ ਵੀ ਦੁਨਿਆਵੀ ਗੱਲਾਂ ਦੇ ਵਿੱਚ ਕਰਨਾ ਪਊਗਾ ਤੁਹਾਨੂੰ ਦੁਨਿਆਵੀ ਜੀਵਨ ਚੱਲਦਾ ਦੁਨੀਆ ਨੂੰ ਛੱਡ ਕੇ ਤੁਸੀਂ ਇਦਾਂ ਹੋ ਨਹੀਂ ਸਕਦੇ ਪਰ ਜਦੋਂ ਸਮਾਂ ਆਊ ਪਹਿਲਾਂ ਪਤਾ ਜ਼ਰੂਰ ਲੱਗ ਜਾਣਾ ਉਦੋਂ ਤੁਸੀਂ ਇੱਧਰ ਰਹੋ ਉਦੋਂ ਨਾ ਹੈ ਉਦੋਂ ਵਾਸਤੇ ਤੁਸੀਂ ਹੈਗਾ ਉਦੋਂ ਸਾਵਧਾਨ ਰਹਿਣ ਸਾਵਧਾਨ ਹੈ ਕਾਗਰ ਜੀ ਗੁਰਮੁਖ ਪਰਚਾ ਹੈ ਸੋ ਸ਼ਬਦ ਗਿਆਨੀ ਗੁਰਮੁਖ ਪਰਚਾ ਹੈ ਸੋ ਸ਼ਬਦ ਗਿਆਨੀ ਗੁਰਮੁਖੀ ਪਰਚੇ ਨਾਲ ਸ਼ਬਦ ਗਿਆਨੀ ਹੈ ਆ ਜਿਹੜਾ ਗਿਆਨ ਹੈ ਨਾ ਪਰਚੇ ਵਿਰੋਧੀ ਬਣਦਾ ਜਿਨ੍ਹਾਂ ਨੇ ਪਰਚਾ ਸ਼ਬਦ ਦਾ ਰੱਖਿਆ ਹੈ ਆਪਣੇ ਜੀਵਨ 'ਚ ਉਹਨਾਂ ਨੂੰ ਇਹਦੀ ਸੋਚੀ ਆਈ ਹੈ ਉਹਨਾਂ ਦੀਆਂ ਗੱਡਾਂ ਉਹਨਾਂ ਦੇ ਪਰਮ ਦੇ ਪਰਦੇ ਖੁੱਲੇ ਨੇ ਪਰਮ ਦੇ ਪਰਦੇ ਸਤਿਗੁਰ ਖੁੱਲੇ ਐਵੇਂ ਨਹੀਂ ਖੁੱਲਦੇ ਸ਼ਬਦ ਗਿਆਨੀ ਕਬੀਰ ਖੱਡੀ ਬੋਲੇ ਧਿਆਨ ਆਪਣਾ ਧਿਆਨ ਧਿਆਨ ਰੱਖਣਾ ਸਭ ਕਰਦਿਆਂ ਦਾ ਵੀ ਧਿਆਨ ਗੁਰਮੁਖੀ ਪਰਚੇ ਦੇ ਬਿਨਾ ਸ਼ਬਦ ਗਿਆਨੀ ਨਹੀਂ ਹੋ ਸਕਦਾ ਬਾਰ-ਬਾਰ ਬਾਰ ਪ੍ਰਭ ਜਪੀਏ ਬਿਨਾ ਬਾਰ-ਬਾਰ ਵਿਚਾਰ ਕਰਦਾ ਰਿਹਾ ਵਿਚਾਰ ਕਰੀ ਗਿਆ ਰੜਕੀ ਗਿਆ ਰੜਕੀ ਗਿਆ ਤਾਂ ਸਾਰਾ ਮੁਖੜ ਗਿਆ ਪਰ ਜਦ ਮੁਖੜ ਨਿਕਲਿਆ ਆ ਲੋ ਇੱਕ ਵਾਰ ਰਿੜਕਿਆ ਗਿਆ ਫਿਰ ਦੁਬਾਰਾ ਰਿੜਕਣ ਦੀ ਲੋੜ ਨਹੀਂ ਨਾਨਕ ਗੁਰਮੁਖ ਨਾਮ ਜਪੀਆ ਇੱਕ ਵਾਰ ਰੜਕ ਲਿਆ ਬਸ ਫੇਰ ਨਹੀਂ ਰੜਕਣਾ ਮਾਇਆ ਵਾਲੇ ਮਾਲਾ ਵਾਲੇ ਮਾਲਾ ਫੇਰੀ ਜਾਂਦੇ ਨੇ ਮਰਦੇ ਤੱਕ ਜਾਂ ਰੜਕਲੇ ਲਿਆ ਮੱਖਣ ਖਾ ਲਿਆ ਫਿਰ ਇਹ ਤੋਂ ਗਾਹਾਂ ਇੱਕ ਹੋਰ ਹੈ ਸਫਰ ਫਿਰ ਆਰਾਧਨਾ ਆਰਾਧਨਾ ਫਿਰ ਅੱਗੇ ਗੁਰਮੁਖ ਪਰਚਾ ਅੰਤਰ ਵਿਦ ਜਾਨੀ ਗੁਰਮੁਖ ਪਰਚਾ ਅੰਤਰ ਵਿਦ ਜਾਨੀ ਗੁਰਮੁਖ ਦੇ ਪਰਚੇ ਨਾਲ ਗੁਰਮੁਖੀ ਪਰਚੇ ਨਾਲ ਅੰਦਰ ਦੀ ਸਾਰੀ ਵਿਧੀ ਜਾਣੀ ਅੰਦਰ ਦੀ ਵਿਧੀ ਕੀ ਜਾਣੀ ਅੰਦਰ ਦੀ ਵਿਧੀ ਸੱਚਖੰਡ ਦੀ ਵਿਧੀ ਹੈ ਛੁੱਟਣ ਦੀ ਵਿਧੀ ਹੈ ਅੰਦਰ ਦੀ ਵਿਧੀ ਉਤਰੇ ਦੋ ਹੋਏ ਨੇ ਅੰਦਰੇ ਕੋਣ ਔਰ ਅੰਦਰ ਵਿਧੀ ਕੀ ਹੈ ਦਾਲ ਅੰਦਰ ਹੀ ਹੋਇਆ ਹੈ ਦੁਬਧਾ ਅੰਦਰੇ ਹੈ ਤੇ ਬਾਹਰ ਕੀ ਹੈ ਜਿੱਤੀ ਅੰਦਰੇ ਬਣੀ ਹੋਈ ਹੈ ਦੁਚਿੱਤੀ ਨੂੰ ਇੱਕ ਜਿੱਤ ਕਰਨ ਦੀ ਵਿਧੀ ਅੰਦਰੋਂ ਜਾਣਦੇ ਦੁਚਿੱਤੀ ਨੂੰ ਤੋੜਨ ਦੀ ਵਿਧੀ ਦੁਚਿੱਤੀ ਨੂੰ ਤਿਆਗਣ ਦੀ ਵਿਧੀ ਜਾਣਦੇ ਗੁਰਮੁਖ ਪਰਚੇ ਨਾਲ ਇਹ ਵਿਧੀ ਦੀ ਸਮਝ ਆ ਜਾਂਦੀ ਹੈ ਵੀ ਕਿਵੇਂ ਜਾਂਦੀ ਹੈ ਪਰਚੇ ਵਿੱਚ ਦੁਚਿੱਤੀ ਰਹਦੀ ਹੋਣੀ ਪਰਚਾ ਛੱਡੇ ਤੋਂ ਦੁਚਿੱਤੀ ਹੁੰਦੀ ਤੇ ਪਰਚਾ ਛੱਡੂ ਦੁਚਿੱਤੀ ਜਦੇ ਖੜੀ ਹੋ ਗੁਰਮੁਖ ਪਾਈਆ ਅਲਖ ਅਪਾਰ ਗੁਰਮੁਖ ਪਾਈਆ ਗੁਰਮੁਖੀ ਪਾਈਆ ਅਲਖ ਅਪਾਰ ਅਲਖ ਔਰ ਅਪਾਰ ਦੋ ਚੀਜ਼ਾਂ ਆ ਟਾਰਗੇਟ ਹੈ ਗੁਰੂ ਦਾ ਪ੍ਰਾਪਤੀ ਕਾਦੀ ਹੈ ਅਲਖ ਅਪਾਰ ਜਿਹੜਾ ਦੀਨਾ ਦੀ ਹੈ ਅਜੀ ਦਾ ਪਰਲਾ ਵੱਡਾ ਦੀ ਇਹ ਟਾਰਗੇਟ ਸੀ ਗੁਰਮੁਖਾਂ ਦਾ ਗੁਰਸਿੱਖਾਂ ਦਾ ਟਾਰਗੇਟ ਹੈ ਹੈ ਕਿਸੇ ਦਾ ਜਿਹੜਾ ਟਾਰਗੇਟ ਅਸੀਂ ਬਣਾਇਆ ਫਿਰ ਕਿਹਨੂੰ ਪੁੱਛ ਕੇ ਬਣਾਇਆ ਕਿਹਨੂੰ ਪੁੱਛ ਕੇ ਬਣਾਇਆ ਮਨ ਮੁਖਾ ਦਾ ਡਰ ਘਟਿਆ ਆਪਣਾ ਆਪਣਾ ਬਣਾਇਆ ਜਿਹਦਾ ਇਹ ਡਰ ਘਟਾ ਉਹ ਸਿੱਖਾ ਸਿੱਖਾ ਜਾਂ ਗੁਰਮੁਖਾ ਕੋਈ ਗੱਲ ਇਹਦਾ ਟਾਰਗੇਟ ਨਹੀਂ ਹੈ ਅਜੇ ਉਹਨੂੰ ਅਸੀਂ ਦੀ ਨਹੀਂ ਮੰਨ ਸਕਦੇ ਵੀ ਅਸੀਂ ਮੰਨ ਲਾਂਗੇ ਗੁਰੂ ਨਹੀਂ ਮੰਨ ਦਰਗਾਹ 'ਚ ਪ੍ਰਵਾਨ ਨਹੀਂ ਹੋਣੀ ਸਿੱਖੀ ਉਹ ਜਿਹਦਾ ਟਾਰਗੇਟ ਇਹ ਨਹੀਂ ਹੈ ਦਰਗਾਹ ਦੇ ਵਿੱਚ ਪ੍ਰਵਾਨ ਉਹਦੀ ਟਾਰਗੇਟ ਤਾਂ ਹੋਵੇ ਚਲੋ ਜੇ ਟਾਰਗੇਟ ਇਹ ਹੈਗਾ ਅਚੀਵ ਦੀ ਕਰ ਸਕਿਆ ਦੂਆ ਜਨ ਮਿਲ ਜੂਗਾ ਸਿੱਖਾਂ ਦੇ ਦੁਬਾਰਾ ਇਹ ਹੀ ਫੇਰ ਸ਼ੁਰੂ ਹੋ ਜੂਗਾ ਟਾਰਗੇਟ ਪਰ ਜੇ ਟਾਰਗੇਟ ਛੱਡਤਾ ਸਿੱਖ ਹੋ ਕੇ ਫਿਰ ਸਮਝੋ ਜੂਏ ਜਬਾਜੀ ਹਰ ਗਿਆ ਫਿਰ ਕੌਣ ਹੈ ਫਿਰ ਪੜਿਆ ਹੋਵੇ ਗੁਨਾਹਗਰ ਤਾਂ ਉਹ ਵੀ ਸਾਧਨ ਮਾਰੀ ਜਿਹਨੂੰ ਪਤਾ ਹੀ ਨਹੀਂ ਲੱਗਿਆ ਗੁਰਦੁਆਰੇ ਗਿਆ ਹੀ ਨਹੀਂ ਸੁਣਿਆ ਹੀ ਨਹੀਂ ਅਜਾ ਉਹ ਵੀ ਸਾਧਨ ਕਿਸੇ ਨੇ ਫਸਾਤਾ ਹੋਰ ਮਤ ਵਾਲੇ ਨੇ ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਗੁਰੂ ਬਣਾਇਆ ਸੀ ਤਾਂ ਧਾਨ ਕੀਤਾ ਸੀ ਜਿਨ੍ਹਾਂ ਮੈਨੂੰ ਕਿਹਾ ਮੈਂ ਇਮਾਨਦਾਰੀ ਨਾਲ ਕਰ ਲਿਆ ਕਹਿੰਦੇ ਚਲੋ ਗਾਂ ਨੂੰ ਫਿਰ ਕਰ ਲਈ ਇਹ ਜਾਂ ਕੋਲੋਂ ਭਾਜੀ ਗਾਂ ਨੂੰ ਨਹੀਂ ਬਦਲਣਾ ਹੈ ਜਾਂ ਕੋ ਉਹਦੀ ਤਾਂ ਹੈ ਪਰ ਜਿਹਨੂੰ ਪਤਾ ਲੱਗ ਜਵੇ ਉਹ ਫੇਰ ਵੀ ਨਾ ਕਰੇ ਉਹ ਕੀ ਕਹੂਗਾ ਨਾਨਕ ਗੁਰਮੁਖੀ ਮੁਕਤ ਦਵਾਰ ਨਾਨਕ ਗੁਰਮੁਖੀ ਮੁਕਤ ਦਵਾਰ ਗੁਰਮੁਖ ਕੌਣ ਹੈ ਮੁਕਤ ਦੁਆਰੇ ਦਾ ਮੁਕਤੀ ਦਾ ਦਰਵਾਜ਼ਾ ਗੁਰਮੁਖ ਗੁਰਮੁਖੀ ਗੁਰਮੁਖੀ ਬੁੱਧੀ ਜਿਹੜੀ ਤੁਹਾਡੀ ਹੈ ਸਭ ਦੇ ਅੰਦਰ ਹੈ ਨਾ ਜਿੱਦਾਂ ਜਾਗੂਗੀ ਉਹੀ ਮੁਕਤ ਦੁਆਰਾ ਬਣਨਾ ਤੁਹਾਡਾ ਹਰ ਕਿਸੇ ਦਾ ਗੁਰਮੁਖੀ ਹੀ ਦਵਾਰ ਹੈ ਉਹ ਮਾਤੀ ਜਿੰਨਾ ਜੇ ਜਾਗਦੀ ਨਹੀਂ ਦਰਵਾਜ਼ਾ ਨਹੀਂ ਖੁੱਲਦਾ ਉਹ ਸੁੱਤੀ ਪਈ ਕਰਕੇ ਦਰਵਾਜ਼ਾ ਬੰਦ ਹੈ ਉਹਨੇ ਬੰਦ ਕਰਕੇ ਨਾ ਦਰਵਾਜ਼ਾ ਪੂਰੇ ਸੌਂਗੀ ਪਜੜਾ ਕੇ ਬਸ ਜੇ ਜਾਗੂ ਤਾਂ ਮੰਜਾ ਚੱਕ ਦੂ ਦਰਵਾਜ਼ਾ ਖੋਲ ਦੂ ਉਹਨੂੰ ਜਗਾਉਣ ਦੀ ਲੋੜ ਹੈ